ਸਤਿਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਆਪਣੀ ਮਨ ਬਿਰਤੀ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਫੇਰ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਗੁਰਮੁਖੋ ਸਮੇਂ ਦੇ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖੋ ਧੰਨ ਸਤਿਗੁਰੂ ਰਾਮ ਸਿੰਘ ਸਤਿਗੁਰੂ ਰਾਮ ਸਿੰਘ ਜੀ ਨੇ ਬਚਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਵੇਲੇ ਕਿ ਕਲਯੁਗ ਮੈਂ ਸਤਜੁਗ ਵਰਤਾਉ ਤਵੀ ਬਾਰ ਮਾਂ ਬੱਪ ਕਹਾਉ ਕਲਯੁਗ ਦੇ ਵਿੱਚ ਸਤਜੁਗ ਦੀ ਲੜੀ ਮੈਂ ਤੋਰਾਂਗਾ ਤਾਂਯੂ ਮੈਂ ਫੇ 12ਵਾਂ ਪਾਤਸ਼ਾਹ ਕਹਾਵਾਂਗਾ 12ਵਾਂ ਗੁਰੂ ਤੋ ਹੁਣ ਇਸ ਵੇਲੇ ਕਲਯੁਗ ਦੀ ਔਰ ਸਤਜੁਗ ਦੀ ਲੜਾਈ ਹੈ ਮੁਕਾਬਲਾ ਹੈ ਕਿਉਂ ਜਿਸ ਤਰ੍ਹਾਂ ਜਿਹੜੇ ਯੋਧੇ ਜਿਹੜੇ ਫੌਜੀ ਲੋਕ ਹੁੰਦੇ ਹਨ ਉਹਨਾਂ ਮਗਰ ਸਪਲਾਈ दारू ਸਿੱਕੇ ਦੀ ਉਹਨਾਂ ਦੀ ਖੁਰਾਕ ਦੀ ਪੂਰੀ ਸਪਲਾਈ ਹੋਵੇ ਤੇ ਉਹ ਫਿਰ ਆਪਣੇ ਮੋਰਚੇ ਤੇ ਡਟ ਸਕਦੇ ਹਨ ਹੁਣ ਦੋਨੋਂ ਪਾਸੇ ਦੀਆਂ ਸੈਨਾ ਇਹਨਾਂ ਨੂੰ ਸਪਲਾਈ ਜਿਹੜੀ ਸਤਜੁਗ ਦੇ ਸੈਨਿਕ ਹਨ ਉਹਨਾਂ ਦੀ ਸਪਲਾਈ ਬਹੁਤ ਧੀਮੀ ਹੈ ਬਹੁਤ ਹੌਲੀ ਹੈ ਉਹ ਯੋਧੇ ਜਿਹੜੇ ਇਹ ਕਿਤੇ ਮੌਕਾ ਮਿਲੇਗਾ ਫਿਰ ਤੁਹਾਨੂੰ ਦੱਸਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੋਹਾਂ ਫੌਜਾਂ ਦਾ ਵਰਣਨ ਕੀਤਾ ਹੈ ਦਸਮ ਗ੍ਰੰਥ 'ਚ ਜਿਹੜਾ ਕਿ ਅਸੀਂ ਇਸ ਵੇਲੇ ਆਮ ਸਿੱਖ ਜਗਤ ਦੇ ਵਿੱਚ ਤੇ ਇਸ ਗੱਲ ਦਾ ਵਿਵਾਦ ਚੱਲ ਰਿਹਾ ਹੈ ਕਿ ਦਸਮ ਗ੍ਰੰਥ ਦੀ ਬਾਣੀ ਜਿਹੜੀ ਹੈ ਇਹ ਸਤਿਗੁਰਾਂ ਦੀ ਮੁੱਖ ਵਾਕ ਨਹੀਂ ਅਸੀਂ ਨਾਮ ਧਾਰੀ ਸਤਿਗੁਰਾਂ ਦੇ ਹੁਕਮ ਨਾਲ ਦੋਨਾਂ ਗ੍ਰੰਥ ਸਾਹਿਬਾਂ ਨੂੰ ਇੱਕ ਜਿਹਾ ਮੰਨਦੇ ਹਾਂ ਦੋਨੋਂ ਹੀ ਈਸ਼ਵਰੀ ਬਾਣੀ ਹੈ ਪਰ ਇਸ ਵੇਲੇ ਦਸਮ ਗ੍ਰੰਥ ਦਾ ਅਧਾਇਨ ਪਾਠੀ ਜਿਹੜੇ ਦਸਮ ਗ੍ਰੰਥ ਦੇ ਉਹ ਸਾਡੇ ਵਿੱਚ ਵੀ ਦੁਰਲੱਭ ਹਨ ਬਹੁਤ ਮੁਸ਼ਕਲ ਨਾਲ ਮਿਲ ਸਕਦੇ ਹਨ ਉਹਨਾਂ ਦਾ ਪਾਠ ਅਖੰਡ ਕਿਤੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜ਼ੂਰੀ ਵਿੱਚ ਬੇਸ਼ੱਕ ਹੁੰਦਾ ਹੋਏਗਾ ਮਗਰ ਆਮ ਅਸੀਂ ਨਹੀਂ ਕਰ ਸਕਦੇ ਉਸ ਦੇ ਵਿੱਚ ਇਹ ਫੌਜਾਂ ਲਿਖੀਆਂ ਹਨ ਇਹਨਾਂ ਫੌਜਾਂ ਨੂੰ ਜਿਸ ਤਰ੍ਹਾਂ ਆਦ ਬਾਣੀ ਜਿਹੜੇ ਪੜਨ ਵਾਲੇ ਹਨ ਉਹ ਜਾਣਦੇ ਹਨ ਕਿ ਜਿਨ ਮਿਲ ਮਾਰੇ ਪੰਜ ਸੂਰਵੀਰ ਐਸੋ ਕੌਣ ਬਲੀ ਰੇ ਕਿਹੜਾ ਬਲੀ ਹੈ ਜਿਹੜਾ ਇਹਨਾਂ ਪੰਜਾਂ ਨੂੰ ਕਾਮ ਕ੍ਰੋਧ ਲੋਭ ਝੂਠ ਨਿੰਦਾ ਜਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਅਲਪਹਾਰ ਸੁਲਪਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹੋ ਹੋਵੈਵੋ ਤਿਰਗੁਣ ਅਤੀਤ ਕਾਮ क्रोध ਹੰਕਾਰ ਲੋਭ हाठ मोह ਨ ਮਨ ਸੋ लियावै तभी आत्म तत् को दर्श है परम ਪੁਰਖ ਕਹਿ ਪਾਵੇ ਇਸ ਹੋਈ ਅਸੀਂ ਇਸ ਦੇ ਉੱਤੇ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਸਾਡੇ ਮਨ ਅੰਦਰ ਅਸੀਂ ਝਾਤੀ ਮਾਰ ਕੇ ਦੇਖੀਏ ਕਿ ਐਸ ਵੇਲੇ ਦੇ ਸਮੇਂ 'ਚ ਸਾਡੇ ਮਨ ਕਿੰਨੇ ਕੁ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਪਾਠ ਗੁਰਬਾਣੀ ਦੀ ਕਥਾ ਨਾਮ ਸਿਮਰਨ ਕਿੰਨੇ ਕੁ ਮਨ ਸਾਡੇ ਇਸ ਪਾਸੇ ਨੂੰ ਉਤਸੁਕ ਹੁੰਦੇ ਹਨ ਦਿਲਿੱਦਰ ਇੱਕ ਬਹੁਤ ਵੱਡਾ ਯੋਧਾ ਹੈ ਅਭਵੇਕ ਦਾ ਉਹ ਸਵੇਰ ਨੂੰ ਦਬਾ ਲੈਂਦਾ ਹੈ ਸਵੇਰੇ ਅਸੀਂ ਇਹ ਦੇਖ ਸਕਦੇ ਹਾਂ ਕਿ ਅਸੀਂ ਕਿੰਨੇ ਵਜੇ ਉੱਠਦੇ ਹਾਂ ਸਾਨੂੰ ਉਹ ਦਿਲਿੱਦਰ ਨਹੀਂ ਉੱਠਣ ਦਿੰਦਾ ਅੱਜ ਮੇਰਾ ਖਿਆਲ ਹੈ ਕਿ ਕਰੀਬਨ ਛੁੱਟੀ ਹੋਏਗੀ ਪਰ ਸਾਨੂੰ ਹੁਣੇ ਜਿਹੜਾ ਬਾਣੀ ਚ ਪੜ ਕੇ ਹਟੇ ਹਾਂ ਕਿ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ ਉਹਦੇ ਵਿੱਚ ਅਸੀਂ ਉਸ ਲੋਭ ਵਾਸਤੇ ਅਸੀਂ ਪਹਿਲੇ ਹੀ ਟਾਈਮ ਪਹਿਲੇ ਹੀ ਅਸੀਂ ਉਹ ਕੰਮ ਸਿਨੇ ਹੁੰਦੇ ਕਿ ਐਤਵਾਰ ਨੂੰ ਫਲਾਣੇ ਥਾਂ ਕਰਨਾ ਹੈ ਉਹ ਮੈਂ ਕੋਈ ਇਸ ਗੱਲ ਦਾ ਕਿੰਤੂ ਨਹੀਂ ਕਰਦਾ ਨਾ ਮੈਨੂੰ ਕੋਈ ਹੱਕ ਹੈ ਮੈਂ ਤੇ ਸਤਿਗੁਰੂ ਜਗਜੀਤ ਸਿੰਘ ਦੇ ਦਰ ਦਾ ਕੂਕਰ ਹਾਂ ਕਿਉਂਕਿ ਉਹ ਇਸ ਵੇਲੇ ਮੌਜੂਦਾ ਸਤਿਗੁਰੂ ਜੀ ਹਨ ਬੇਸ਼ੱਕ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਹਜ਼ੂਰੀ 'ਚ ਮੈਂ 20 ਸਾਲ ਦਰਸ਼ਨ ਕੀਤੇ ਉਹਨਾਂ ਹੀ ਮੈਨੂੰ ਕੀਰਤਨ ਦੀ ਦਾਤ ਬਖਸ਼ੀ ਉਹਨਾਂ ਹੀ ਮੈਨੂੰ ਪਾਠੀ ਬਣਾਤਾ ਅਣਜਾਣ ਨੂੰ ਇੱਕ ਸੁਆ ਦੇ ਉੱਤੇ ਅੱਖਰ ਲਿਖਣ ਵਾਲੇ ਨੂੰ ਪਾਠੀ ਬਣਾ ਦਿੱਤਾ ਇਹ ਸਤਿਗੁਰੂ ਜੀ ਦੀ ਪ੍ਰਤੱਖ ਕਰਾਮਾਤ ਤੋ ਸਤਿਗੁਰੂ ਜਗਜੀਤ ਸਿੰਘ ਜੀ ਸਾਨੂੰ ਬੜੇ ਮਿੱਠੇ ਸ਼ਬਦਾਂ 'ਚ ਸਾਨੂੰ ਇਹ ਤਗੀਦ ਕਰਦੇ ਹਨ ਕਿ ਕਿਸੇ ਮੁਲਕ ਵਿੱਚ ਵੀ ਤੁਸੀਂ ਜਾਓ ਉਥੇ ਤੁਸੀਂ ਆਪਣੀ ਸਭਿਅਤਾ ਜਿਹੜੀ ਹੈ ਉਸ ਨੂੰ ਨਾ ਛੱਡੋ ਆ ਸਾਡੇ ਬੱਚੇ ਦੂਸਰਿਆਂ ਸਕੂਲਾਂ 'ਚ ਪੜ੍ਹਦੇ ਹਨ ਜਦੋਂ ਬੱਚੇ ਗੁਰੂ ਰਾਮ ਸਿੰਘ ਦਾ ਬਾਣਾ ਪਾ ਕੇ ਸਿੱਧੀ ਦਸਤਾਰ ਸਜਾ ਕੇ ਸਾਧ ਸੰਗ 'ਚ ਆਉਂਦੇ ਹਨ ਉਹ ਫੇ ਇਉਂ ਲੱਗਦੇ ਕਿ ਦੇਵ ਲੋਕ ਤੋਂ ਕੋਈ ਦੇਵਤਾ ਆਇਆ ਹੈ ਕਿਉਂ ਇਹ ਸਤਿਗੁਰੂ ਰਾਮ ਸਿੰਘ ਨੇ ਬਖਸ਼ਿਸ਼ ਕਰਕੇ ਸਾਰਿਆਂ ਨੂੰ ਚੋਣਵੀਂ ਚੀਜ਼ ਜਿਹੜੀ ਉਹ ਅਸਾਨੂੰ ਨਾਮਧਾਰੀਆਂ ਨੂੰ ਲਿਆ ਕੇ ਦਿੱਤੀ ਸਭ ਨੂੰ ਸ੍ਰੇਸ਼ਟ ਬਾਣਾ ਸਭ ਨੂੰ ਸ੍ਰੇਸ਼ਟ ਮਰਿਆਦਾ ਸਭ ਨੂੰ ਸ੍ਰੇਸ਼ਟ ਵਿਹਾਰ ਕੈਸਾ ਵਿਹਾਰ ਜਿਸ ਤਰ੍ਹਾਂ ਅਸੀਂ ਗੁਰਬਾਣੀ ਸੁਣਦੇ ਹਾਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਆਸਾ ਦੀ ਵਾਰ ਜਿਹੜੇ ਕੋਈ ਕਰਮਾਂ ਵਾਲੇ ਪੜਦੇ ਜਾਂ ਗਾਉਂਦੇ ਹੋਣਗੇ ਉਹਦੇ ਚ 11ਵੇਂ ਸ਼ਕੇ ਚ ਲਿਖਿਆ ਹੈ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇਤਾਲ ਸੱਚ ਦਾ ਕਾਲ ਪੈ ਗਿਆ ਹੈ ਕੂੜ ਵਰਤ ਗਿਆ ਹੈ ਅ ਸਾਡੇ ਮੈਂ ਇਹ ਸ਼ਬਦ ਗੁਰੂ ਪੰਚਮ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਲਿਆ ਨਾਮ ਦੀ ਮਹਿਮਾ ਹੀ ਅਰਜ਼ ਕਰਾਂਗਾ ਕਿ ਕਲਯੁਗ ਦੇ ਵਿੱਚ ਅਸੀਂ ਮਹਾਰਾਜ ਕਹਿੰਦੇ ਹਨ ਸਤਜੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦ੍ਰਿੜੇ ਕਲ ਕੇਵਲ ਨਾਮ ਆਧਾਰ ਕੀਰਤਨ ਕਲ ਕੀਰਤਨ ਨਾਮ ਆਧਾਰ ਵੀ ਹੈ ਪਰ ਕੀਰਤਨ ਹਰੇਕ ਆਦਮੀ ਨੂੰ ਜਾਂ ਹਮੇਸ਼ਾ ਮਿਲ ਨਹੀਂ ਸਕਦਾ ਇਹਦਾ ਜੁਗਾੜ ਬਣੇ ਸਾਧ ਸੰਗਤ ਦਾ ਇਕੱਠ ਹੋਵੇ ਗੁਣੀ ਜਨ ਗਾਉਣ ਵਾਲੇ ਸ਼ਬਦ ਸੁਣਾਉਣ ਵਾਲੇ ਆਉਣ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਹਨ ਬਾਣੀ 'ਚ ਕਹਿੰਦੇ ਹਨ ਬਾਣੀ ਉਚਰੈ ਸਾਧ ਜਨ ਅਮਿਓ ਚਲੇ ਚਰਣੇ ਅੰਮ੍ਰਿਤ ਦੇ ਚਰਣੇ ਤੁਰਦੇ ਹਨ ਬਾਣੀ ਜਦ ਉਚਰਦੇ ਹਨ ਸਾਧੂ ਮਹਾਪੁਰਸ਼ ਭਜਨ ਨਾਲ ਰਸਨਾ ਰਸਾਈ ਹੋਈ ਹੁੰਦੀ ਹੈ ਤੇ ਤਨ ਤਨ ਭਾਗ ਤਿਨਾ ਹਰ ਜਣਾ ਹਰ ਗੁਣ ਗਾਏ ਗੁਣੀ ਜਨ ਵਰਨਤਿਆ ਫੇ ਸਤਗੁਰੂ ਜੀ ਕੀ ਭਾਈ ਗੁਰਦਾਸ ਦੀ ਜ਼ਬਾਨੀ ਕਹਿੰਦੇ ਕਹਿੰਦੇ ਕੁਰਬਾਨੀ ਤਿੰਨ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਇਹਦਾ ਕੋਈ ਅਰਥ ਕਰਨ ਦੀ ਲੋਟ ਨਹੀਂ ਪਿਛਲੀ ਰਾਤ 12 ਵਜੇ ਤੋਂ ਬਾਅਦ ਪਿਛਲੀ ਰਾਤ ਢਲੀ ਰਾਤ ਉਹਨੂੰ ਕਹਿੰਦੇ ਹਨ ਕੁਰਬਾਨੀ ਤਿੰਨ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਜਿਹੜੇ ਨੌਜਵਾਨ ਅੰਗਰੇਜ਼ੀ ਪੜ੍ਹੇ ਹੋਏ ਹਨ ਮੈਂ ਨਹੀਂ ਪੜਿਆ ਉਹਨਾਂ ਵਿੱਚ ਵੀ ਇੱਕ ਕਹਾਵਤ ਹੈ ਕਿ ਛੇਤੀ ਸੌ ਜਾਣ ਨਾਲ ਤੇ ਛੇਤੀ ਉੱਠਣ ਨਾਲ ਸਿਹਤ ਚੰਗੀ ਰਹਿੰਦੀ ਹੈ ਜਿਸ ਮੁਲਕ 'ਚ ਅਸੀਂ ਬੈਠੇ ਹਾਂ ਜਿਨ੍ਹਾਂ ਦੀ ਅਸੀਂ ਹਰੇਕ ਰੀਸ ਬੜੀ ਛੇਤੀ ਕਰਦੇ ਹਾਂ ਮਾੜਿਆਂ ਕੰਮਾਂ ਦੀ ਖੜੇ ਹੋ ਕੇ ਉਹ ਚੀਤਾ ਛੱਡਦੇ ਅਸੀਂ ਵੀ ਉਦਾਂ ਹੀ ਕਰਨ ਲੱਪੈ ਜੇ ਉਹ ਟੱਟੀ ਵਾਲੇ ਹੱਥ ਨਹੀਂ ਧੋਂਦੇ ਤੇ ਅਸੀਂ ਵੀ ਉਦਾਂ ਹੀ ਕਰਨ ਲੱਪੈ ਇਦਾਂ ਦੀਆਂ ਚੀਜ਼ਾਂ ਅਸੀਂ ਉਹਨਾਂ ਦੀਆਂ ਅਪਣਾ ਲਈਆਂ ਜੇ ਉਹਨਾਂ ਨੇ ਕਿਰਪਾ ਕੀਤੀ ਭਈ ਬਜ਼ੁਰਗਾਂ ਦੀ ਸੇਵਾ ਕਰਨ ਲੱਗ ਪਏ ਅਸੀਂ ਕੀ ਕੀਤਾ ਅਸੀਂ ਜਿੰਨੇ ਬਜ਼ੁਰਗ ਸੀ ਨਾ ਇੰਡੀਆ 'ਚ ਉਹ ਸਾਰੇ ਰਗੋਟਾ ਕਰਕੇ ਰਗੋਟਾ ਉੱਥੇ ਦੀ ਸੁਹੇਲੀ ਬੋਲੀ ਹੈ ਉਹ ਸਾਰੇ ਇਕੱਠੇ ਕਰਕੇ ਅਸੀਂ ਇਹਨਾਂ ਦੇ ਜੁਮੇ ਪਾਤੇ ਜਦੋਂ ਕੋ ਇਸ ਗੱਲ ਦੀ ਖੁੱਲ ਸੀ